ਰੀਤਾ ਇਹ ਬਿਸ ਗੰਦਲਾਂ ਧਰੀਆਂ ਖੰਡ ਲਿਵਾੜ ਇੱਕ ਰਹਿੰਦੇ ਰਹਿ ਗਏ ਇੱਕ ਰਾਂਦੀ ਗਏ ਉਜਾੜ ਜਿਹੜੇ ਔਗਣ ਨੇ ਉਹ ਹੱਡੀਆਂ ਨੇ ਨਿਸ਼ਾਨੀ ਔਗਣ ਨੇ ਕਿਸੇ ਬੰਦੇ ਦੇ ਇਹ ਨਿਸ਼ਾਨੀ ਗੋਲ ਨੇ ਬਾਅਦ ਮਰਨ ਦੇ ਬਾਅਦ ਗੋਣਾ ਰੋਗਣਾ ਦੀ ਯਾਦ ਹੈ ਉਹ ਹੱਡੀਆਂ ਉਹ ਮਸਾਣੇ ਨੇ ਬਾਕੀ ਹੋਰ ਕੀ ਔਗਣ ਮਸਾਣੇ ਨੇ ਜੇ ਔਗਣ ਬੰਦੇ ਦੇ ਰਹਿੰਦੇ ਨੇ ਮਸਾਣ ਜਿਹਦੇ ਔਗਣ ਆਦ ਕੀਤੇ ਜਾਂਦੇ ਨੇ ਬਾਅਦ ਦੇ ਵਿੱਚ ਨਾ ਉਹ ਪਛਾਣ ਜਿਹਦੇ ਗੁਣ ਆਦ ਕੀਤੇ ਜਾਂਦੇ ਨੇ ਉਹ ਭਗਵਾਨ ਭਾਗਵਾਨ ਭਗਵਾਨ ਦਾ ਮਤਲਬ ਰੱਬ ਨਹੀਂ ਹੁੰਦਾ ਭਾਗਵਾਨ ਸੀ ਉਹ ਉਹ ਜਿਹੜਾ ਅਭਾਗਾ ਹੈ ਅਭਾਗਾ ਉਹੀ ਪਛਾਣ ਹੈ ਆਵੇ ਝੂਠੇ ਜਾਏ ਵੀ ਝੂਠੇ ਝੂਠੇ ਮਰੇ ਭਾਗੇ ਭਾਗੇ ਉਹ ਭਾਗਾ ਜਿਹੜਾ ਉਹ ਬਸਾਂ ਹਾਂ ਰੀਦਾ ਇਹ ਬਿਸ ਗੰਦਲਾਂ ਧਰੀਆਂ ਖੰਡ ਲਿਵਾੜ ਇੱਕ ਰਹਿੰਦੇ ਰਹਿ ਗਏ ਇੱਕ ਰਾਂਦੀ ਗਏ ਉਜਾੜ ਫਰੀਦਾ ਇਹ ਬਿਸ ਗੰਦਲਾਂ ਆਏ ਮਾਇਆ ਦੀਆਂ ਛਾਵਾਂ ਨੇ ਲੋੜਾਂ ਨੇ ਸਾਡੀਆਂ ਜੋ ਕੋ ਦੀਦਾ ਸਾਨੂੰ ਇਹ ਔਗਣ ਨੇ ਬਾਇਆ ਵਿਸਾ ਇਹਦੀਆਂ ਗੰਦਲਾਂ ਨੇ ਇੱਕ ਚੀਜ਼ ਤੋੜੀਏ ਤੇ ਚਾਰ ਗੰਦਾਂ ਨੂੰ ਉੱਤੋਂ ਤੋੜਦੀਏ ਨਾ ਤੇ ਚਾਰ ਪੰਜ ਥੱਲੇ ਫੁੱਟਦੀਆਂ ਕਹਿੰਦਾ ਇੱਕ ਜੇ ਕੱਟਦੇ ਆ ਇੱਛਾ ਉਹ ਚਾਰ ਪੰਜ ਪ੍ਰਕਾਰ ਨਾਲ ਪੈਦਾ ਹੋ ਜਾਂਦੀ ਹੈ ਛੋਟ ਛੋਟੀਆਂ ਦੇ ਰੂਪ ਚ ਜੇ ਵੱਡੀ ਇੱਛਾ ਨੂੰ ਕੱਟ ਲੈਣਾ ਨਾ ਉਹ ਛੋਟੀਆਂ ਛੋਟੀਆਂ ਦੇ ਰੂਪ ਦੇ ਵਿੱਚ ਫਿਰ ਪੈਦਾ ਹੋਣ ਲੱਗ ਜਾਂਦੀ ਜ਼ਿਆਦਾ ਦੇ ਰੂਪ ਚ ਪੈਦਾ ਹੁੰਦੀ ਜਦੋਂ ਅਸੀਂ ਬਹੁਤਾ ਲਾਲਚ ਲੋਭ ਕੱਢਦੇ ਹਾਂ ਤਾਂ ਛੋਟੀਆਂ ਲੋੜਾਂ ਦਾ ਪੈਦਾ ਹੁੰਦੀਆਂ ਨੇ ਕਈ ਵਾਰ ਨਜਾਇਜ਼ ਲੋੜ ਨੂੰ ਨਜਾਇਜ਼ ਲੋਭ ਜਿਹੜੇ ਨਜਾਇਜ਼ ਨੂੰ ਅਸੀਂ ਲੋੜ ਮੰਨ ਲੈਂਦੇ ਲੋੜ ਵੀ ਤਾਂ ਜਾਇਜ਼ ਆ ਨਜਾਇਜ਼ ਲੋੜ ਨਹੀਂ ਹੁੰਦੀ ਜੇ ਲੋੜ ਜ਼ਰੂਰੀ ਹੈ ਲੋੜ ਵੀ ਤਾਂ ਜਾਇਜ਼ ਨਜਾਇਜ਼ ਹੈ ਲੋੜ ਵੀ ਨਜਾਇਜ਼ ਜਾਇਜ਼ ਹੈ ਨਜਾਇਜ਼ ਲੋੜ ਹੈ ਬਿਸਮਤ ਨਾਲ ਜਿਵੇਂ ਆਪਾਂ ਕਹਿੰਦੇ ਲੋੜਾਂ ਵਧਾ ਲੀਆਂ ਜਿਹੜੀਆਂ ਵਧਾ ਲਈਆਂ ਬਿਸਮਤ ਨਾਲ ਵਧਾ ਲਈਆਂ ਬਿਸਮਤ ਨਾਲ ਹੋਏ ਗਈਆਂ ਜਿਹੜੀ ਲੋੜ ਦੀ ਚਿੰਤਾ ਪੈਦਾ ਹੁੰਦੀ ਹੈ ਉਹ ਲੋੜ ਬਿਸਮਤ ਨਾਲ ਜਿਹੜੀ ਲੋੜ ਤੁਹਾਡੀ ਚਿੰਤਾ ਵਧਾਉਂਦੀ ਹੈ ਉਹ ਬਿਸਮਤ ਨਾਲ ਹੈ ਜਿਵੇਂ ਕੋਈ ਚੀਜ਼ ਆਪਾਂ ਗਲਤ ਖਾ ਜੀਏ ਪਤਾ ਲੱਗ ਜਾਏ ਬਾਅਦ ਦੇ ਵਿੱਚ ਉਹ ਚਿੰਤਾ ਪੈਦਾ ਕਰ ਦਿੰਦੀ ਹੈ ਗਲਤੀ ਨਾ ਖਾਦੀ ਜਾਵੇ ਕੋਈ ਜਾਣਾ ਕੁਝ ਧੂਰੇ ਦੇ ਦੋ ਵੀ ਖਾ ਗਿਆ ਆਪਾਂ ਨੂੰ ਚਿੰਤਾ ਪੈਦਾ ਹੋ ਗਈ ਆਪੇ ਖਾ ਜੀਏ ਕੋਈ ਗਲਤ ਚੀਜ਼ ਚਿੰਤਾ ਖੜੀ ਹੋ ਗਈ ਲੋੜ ਵੀ ਚਿੰਤਾ ਜਿਹੜੀ ਖੜੀ ਕਰਦੀ ਹੈ ਉਹ ਬਿਸਵੰਦ ਲਈ ਹੈ ਲੋੜ ਨੂੰ ਚਿੰਤਾ ਨਹੀਂ ਚਿੰਤਾ ਤੋਂ ਥਲੇ ਹੀ ਹੈ ਲੋੜ ਜਿੱਤੇ ਚਿੰਤਾ ਹੋਈ ਉਹ ਫਿਰ ਲੋੜ ਨਹੀਂ ਹੈ ਲੋੜ ਉੱਥੇ ਤੱਕ ਹੈ ਜੋ ਦੇਵੇਂ ਸੁਖ ਬਸ ਇਹ ਵਿਸ਼ ਗੰਦਲਾਂ ਧਰੀਆਂ ਖੰਡ ਲਿਵਾੜ ਇੱਕ ਰਹਿੰਦੇ ਰਹਿ ਗਏ ਇੱਕ ਰਾਂਦੀ ਗਏ ਉਜਾੜ ਆ ਜਿਹੜਾ ਮਾਇਆ ਦੀਆਂ ਪਦਾਰਥ ਨੇ ਮਾਇਆ ਦੇ ਸਾਰੇ ਆਪਾਂ ਨੂੰ ਦੀਦੇ ਨੇ ਇਹ ਵਿਸਗਨ ਵਾਲਾ ਨੇ ਰੂਪ ਨੇ ਕਈ ਇਹ ਮਾਇਆ ਦੇ ਪੈਸਾ ਹੈ ਹੋਰ ਹੈ ਬਹੁਤ ਹੈ ਗਿਆਨ ਵੀ ਵਿਸਗਨ ਵਾਲਾ ਹੀ ਜਿਹੜੀ ਉਹ ਕਹਿੰਦੇ ਨੇ ਜੇ ਮਾਂ ਚਾਹੁੰਦੀ ਹੈ ਜ਼ਹਿਰ ਦੇਣੀ ਹੈ ਬੱਚੇ ਨੂੰ ਬੱਚਾ ਬਚੂਗਾ ਮਾਇਆ ਦਾ ਗਿਆਨ ਦੇਣਾ ਵੀ ਵਿਸਗਨ ਵਾਲਾ ਨੇ ਜਿਹੜਾ ਮਾਇਆ ਦਾ ਗਿਆਨ ਦੇਣਾ ਸੀ ਅਸੀਂ ਉਹ ਵੀ ਜ਼ਹਿਰ ਕਰਨ ਵਾਲੇ ਹੀ ਜੇ ਮੈਂ ਗੁਰਮਤ ਤੋਂ ਗੁਰਮਤ ਦੇ ਗਿਆਨ ਨੂੰ ਪਲਟ ਕੇ ਦੂਆ ਦਿੱਤਾ ਹੈ ਨਾ ਗਿਆਨ ਪ੍ਰਚਾਰ ਕੀਤਾ ਵਿਸਵਨ ਨਾਲ ਦੇ ਰਹੇ ਸੰਤ ਉਹ ਪ੍ਰਸ਼ਾਦ ਨਹੀਂ ਹੈ ਅੰਮ੍ਰਿਤ ਪ੍ਰਸ਼ਾਦ ਨਹੀਂ ਹੈ ਜ਼ਹਿਰ ਦਾ ਪ੍ਰਸ਼ਾਦ ਦੇ ਰਹੇ ਵਿਸਵਨ ਨਾਲ ਦੇ ਕਈ ਰੂਪ ਹੋ ਸਕਦੇ ਨੇ ਮਾਇਆ ਨਾਲ ਜੋੜਨ ਵਾਲਾ ਗਿਆਨ ਵੀ ਵਿਸਵਨ ਨਾਲ ਨੇ ਉਹ ਪੈਦਾ ਵਧਾਉਣ ਵਾਲਾ ਗਿਆਨ ਵੀ ਵਿਸਵਨ ਨਾਲ ਨੇ ਲੋਭ ਵਧਾਉਣ ਵਾਲਾ ਜਿਹੜਾ ਗਿਆਨ ਆਇਆ ਜੋ ਵੀ ਚੀਜ਼ ਹੈ ਉਹ ਵੀ ਵਿਸਕਣ ਨਾਲ ਹੀ ਮਾਇਆ ਨਾਲ ਜੋੜ ਕੇ ਰੱਖਣ ਵਾਲਾ ਮਾਇਆ ਨਾਲ ਰਿਸ਼ਤਾ ਵਧਾਉਣ ਵਾਲਾ ਹਰ ਚੀਜ਼ ਵਿਸਕਣ ਵਾਲਾ ਚਾਹੇ ਕੋਈ ਵਸਤੂ ਹੈ ਚਾਹੇ ਕੋਈ ਗਿਆਨ ਚਾਹੇ ਕੋਈ ਉਪਦੇਸ਼ ਹੈ ਉਹ ਵਿਸਕਣ ਵਾਲੇ ਚਾਹੇ ਕਿਸੇ ਦੀ ਸੰਗਤ ਹੈ ਉਹ ਵਿਸਕਣ ਨਾਲ ਹੀ ਜੋ ਮਾਇਆ ਨਾਲ ਜੋੜ ਕੇ ਰੱਖਦਾ ਸਾਂ ਮਾਇਆ ਨਾਲ ਰਿਸ਼ਤਾ ਪੱਕਾ ਕਰਦਾ ਉਹ ਵਿਸਕਣ ਨਾਲ ਪਰ ਧਰੀਆਂ ਖੰਡ ਲਿਵਾੜ ਤਰੀਆਂ ਖੰਡ ਲਵਾੜ ਇਹ ਕੀ ਨੇ ਜਦ ਤਰੀਆਂ ਖੰਡ ਲਵਾੜ ਕਹਤਾ ਇਹਨਾਂ ਦੇ ਵਿੱਚ ਮਿੱਠਾ ਪਣ ਹੈ ਮਾਇਆ ਚ ਮੋਹ ਹੈ ਕਹਿਣ ਦਾ ਮਤਲਬ ਹੈ ਜਦ ਮੋਹ ਮਿੱਠਾ ਲਾਇਆ ਮਾਇਆ ਦਾ ਮੋਹ ਹੈ ਜਿਹੜੀ ਚੀਜ਼ ਆਪਣੀ ਹੋ ਗਈ ਮਾਇਆ ਦੇ ਵਿੱਚ ਉਹਦੇ ਨਾਲ ਮੋਹ ਪੈਦਾ ਹੁੰਦਾ ਨਹੀਂ ਤਾਂ ਆਪਣੇ ਬਣਾਉਣ ਦੀ ਇੱਛਾ ਜੋ ਚੀਜ਼ ਇਹ ਦੇਖਦਾ ਵੀ ਮੈਂ ਆ ਵੀ ਲੈ ਲਾਂ ਆ ਵੀ ਲੈ ਲਾਂ ਆ ਵੀ ਲੈ ਲਾਂ ਆ ਵੀ ਲੈ ਲਾਂ ਉਹਦੀ ਇੱਛਾ ਪੈਦਾ ਹੁੰਦੀ ਹੈ ਮਾਇਆ ਦੇ ਵਿੱਚ ਜਿਹੜਾ ਹੈ ਮਾਇਆ ਮਿੱਠੀ ਲੱਗਦੀ ਹੈ ਉਮਰ ਕੌੜਾ ਰੱਖਿਆ ਮਿੱਠੀ ਮਿੱਠੀ ਮਾਇਆ ਦੇ ਸਭ ਕੁਝ ਮਾਇਆ ਦਾ ਜਿਹੜੀਆਂ ਨੇ ਉਹ ਬਦਲਣਾ ਨੇ ਇਹ ਉਹ ਇਹਦੇ ਉੱਤੇ ਖੰਡ ਜਿਵੇਂ ਲਾਈ ਹੁੰਦੀ ਹੈ ਜਲ ਦੀ ਗੰਦਲ ਦੇ ਉੱਤੇ ਖੰਡ ਲਾ ਦਿੰਦੇ ਤਾਂ ਮੂੰਹ ਨੂੰ ਮਿੱਠੀ ਲੱਗਦੀ ਉੱਪਰੋਂ ਮਿੱਠਾ ਵਿੱਚ ਤੇ ਜ਼ਹਿਰ ਵਿਜਲਾ ਅਸਰ ਬਾਅਦ ਪਹਿਲਾ ਜਿਹੜਾ ਉਹਦਾ ਰੂਪ ਹੈ ਪ੍ਰਾਪਤੀ ਦਾ ਜਦ ਕੁਝ ਪਾਵੇ ਤੋ ਗਰਬ ਗਰ ਜੋ ਪਾਇਆ ਉਹਨੇ ਜਾਣਾ ਵੀ ਮਾਇਆ ਗਈ ਜਿਹੜੀ ਚੀਜ਼ ਹਸਾਉਗੀ ਰੋਊਗੀ ਵੀ ਉਹੀ ਜੇ ਪਹਿਲਾਂ ਹਸਾਉਂਦੇ ਹੈ ਬਾਅਦ ਚ ਰੋਉਂਦੇ ਕੋਈ ਚੀਜ਼ ਪ੍ਰਾਪਤੀ ਹੁੰਦੀ ਆ ਕੋਈ ਬੱਚਾ ਪੈਦਾ ਹੁੰਦਾ ਬੱਚਾ ਬੜਾ ਹੋ ਜਾਂਦਾ ਬੜੀ ਖੁਸ਼ੀ ਮਨਾਈ ਜਾਂਦੀ ਹੈ ਕੁਦਰਤ ਨਾ ਕਰੇ ਕੋਈ ਐਕਸੀਡੈਂਟਲੀ ਉਹਦੀ ਡੈਥ ਹੋ ਜਾਵੇ ਕਿੰਨਾ ਦੁੱਖ ਕਿੰਨਾ ਹੁੰਦਾ ਕਈ ਵਾਰ ਤਾਂ ਕਈ ਇਕਲੌਤੇ ਬੱਚੇ ਨੇ ਉਹਨਾਂ ਦੀ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਨਾਂ ਦਿੰਦਾ ਤਾਂ ਚੰਗਾ ਸੀ ਉਹ ਜਿਹੜਾ ਦੁੱਖ ਸੀ ਉਹ ਨਹੀਂ ਸੀ ਇੰਨਾ ਜ਼ਿਆਦਾ ਸਰ ਨਾ ਮਿਲੇਗਾ ਨਾ ਮਿਲੇਗਾ ਕਿੰਨਾ ਦੁੱਖ ਸੀ ਉਹ ਇਹ ਜਿਹੜਾ ਕਈ ਆਦਮੀ ਨੇ ਥੋੜਾ ਸਾਨੂੰ ਔਖਾ ਹੋ ਗਿਆ ਜਵਾਨ ਮੁੰਡਾ ਹੋ ਗਿਆ ਡਾਕਟਰੀ ਵੀ ਪੜ੍ਹਾ ਲਈ ਸਰਟੀਫਿਕੇਟ ਲੈ ਕੇ ਆਇਆ ਲੁਧਿਆਣੇ ਦੇ ਰਾਹ ਐਕਸੀਡੈਂਟ ਹੋ ਗਿਆ ਮਰ ਗਿਆ ਮਾਸਟਰ ਇਕਬਾਲ ਸੰਤ ਦਾ ਬਣ ਗਿਆ ਔਰ ਆਪਣੀ ਕਲਾਸ ਦਾ ਹੁੰਦਾ ਸੀ ਬੀ ਮੁੰਡਾ ਐਮਬੀਬੀਐਸ ਕਰਾਈ ਸਾਡੀ ਸਰਟੀਫਿਕੇਟ ਲੈ ਕੇ ਆਉਂਦੇ ਰਾਹ ਦੇ 'ਚ ਐਕਸੀਡੈਂਟ ਹੋ ਗਿਆ ਜਾ ਮਿਲਦਾ ਕਹਿੰਦਾ ਕਾਦੀ ਜਦੀ ਹੈ ਵੀ ਨਾ ਹੁੰਦਾ ਉਹ ਸਾਨੂੰ ਸਬਰ ਤਾਂ ਹੁੰਦਾ ਵੀ ਉਹ ਗੱਲ ਭੁੱਲਦੀ ਕੁਝ ਇਹ ਫਿਸ ਕਰਨ ਲਈ ਨਾ ਅਸਲ ਤੇ ਨਹੀਂ ਸੀ ਪਤਾ ਵੀ ਫਿਸਕਣ ਵਾਲਾ ਖਾਦੀ ਗਈ ਉਹ ਪਤਾ ਸੀ ਜਾਂ ਖਾਦੀ ਜਾਂਦੀ ਪਤਾ ਵੀ ਕੀ ਕਰੂਗੀ ਬਾਅਦ 'ਚ ਹੁਣ ਸਾਰੀ ਗੱਲ ਜ਼ਿੰਦਗੀ ਵਾਸਤੇ ਫਿਸਕਣ ਨਾਲ ਉਹ ਜਿਹੜਾ ਖਾ ਗਿਆ ਜੇ ਤਨ ਲੱਗੇ ਸੋਈ ਜਾਣ ਧਰੀਆਂ ਖੰਡ ਲਵਾੜ ਉਹ ਤਾਂ ਬਹੁਤ ਚੰਗਾ ਇੱਕ ਰਹਿੰਦੇ ਰਹਿ ਗਏ ਇੱਕ ਤਾਂ ਰਹਿਣ ਦਾ ਹੀ ਰਹਿ ਗਏ ਇਹਨਾਂ ਨੂੰ ਇੱਕ ਰਹਿ ਗਏ ਇੱਛਾ ਜੇ ਰਹਿ ਗਏ ਵੀ ਆ ਕੋਠੀ ਹੋ ਜੂ ਐ ਕਰ ਲਾਂਗੇ ਐ ਕਰ ਲਾਂਗੇ ਇੱਕ ਤਾਂ ਪ੍ਰਾਪਤੀ ਕਰਨ ਦੀ ਇੱਛਾ ਦੇ ਵਿੱਚ ਵਿਚਾਰੇ ਵਿਚਾਲੇ ਰਹਿ ਗਏ ਟੋਣੇ ਬੋਲੇ ਜੀ ਆ ਜੋ ਨਹੀਂ ਪ੍ਰਾਪਤੀ ਹੋਈ ਇੱਛਾ ਤਾਂ ਸੀ ਰਹਾ ਖਾਣ ਦੀ ਇੱਛਾ ਸੀ ਉਹ ਰਹਿ ਗਏ ਖਾਧੀਆਂ ਨਹੀਂ ਗਈਆਂ ਰਿੰਨਦੇ ਸੀ ਰਿੰਨਦੇ ਰਿੰਨਦੇ ਇਹ ਜੋ ਖਾਨ ਤੋਂ ਪਹਿਲਾਂ ਹੀ ਚਲੇ ਗਏ ਰਹਿ ਗਏ ਰਹਿੰਦੇ ਰਹਿ ਗਏ ਇੱਕ ਰਾਂਦੀ ਗਏ ਉਹ ਜਾ ਇੱਕ ਰਾਂਦੀ ਗਏ ਯਾਰ ਇੱਕਣਾ ਨੂੰ ਪਤਾ ਲੱਗ ਗਿਆ ਵੀ ਇਹ ਬਿਸਗੰਦਲਾ ਤੌੜੀ ਭੰਦੀ ਜਦ ਪਤਾ ਲੱਗਾ ਨਾ ਵੀ ਤੌੜੀ ਜ਼ਹਿਰ ਦੀਆਂ ਕੰਨਾਂ ਨਾਲ ਸਾਗ ਜਿਹੜਾ ਬਣਦਾ ਰਿੰਨੀ ਰਣਾਈ ਤੋੜਦੀ ਉਹਨੇ ਰਿੰਨੀ ਰਣਾਈ ਤੌੜੀ ਭੰਦੀ ਯੋ ਹੋ ਇਹਦਾ ਤੇ ਜ਼ਹਿਰ ਦੀਆਂ ਕੰਨਾਂ ਨਾਲ ਉਹਨੇ ਖਾਦਾ ਨਹੀਂ ਫਿਰ ਉਹ ਕਹਿੰਦਾ ਇਹਨੂੰ ਤੋੜੀ ਨੂੰ ਬੰਨੋ ਉਹਨੇ ਮੋੜਾ ਗੁੰਜਾਈ ਬੰਤਾ ਉਹ ਮਠਿਆਲਾ ਕੁਝਾ ਬੰਤਾ ਐ ਕਹਿੰਦਾ ਫਰੀਦ ਜਿਹੜੇ ਤਾਂ ਰਨ ਰਹੇ ਸੀ ਖਾਵਾਂਗੇ ਪਾਲ ਰਹੇ ਦੇ ਲਾਲ ਨੂੰ ਵੀ ਸੁਖ ਦਊਗੀ ਉਹ ਤਾਂ ਆਸ ਸੀ ਨਾ ਆ ਚੀਜ਼ ਵੀ ਕਰ ਲੋ ਇਹ ਵੀ ਸੁਖ ਦਊਗੀ ਆ ਵੀ ਉਹ ਵੀ ਸੁਖ ਦਊਗੀ ਉਹ ਤਾਂ ਆਸ ਤੇ ਤੇ ਨਾ ਸੁਖ ਦੇ ਜੋ ਕੁਝ ਇਕੱਠਾ ਕੀਤਾ ਉਹ ਰਹਿਣਾ ਰਹਿ ਜੇ ਤੌੜੀ 'ਚ ਸੁਖ ਤਾਂ ਲੈਣਾ ਹੀ ਸੀ ਅਜੂ ਮਾਇਆ 'ਚ ਰਹਿ ਗਏ ਫਿਰ ਮਾਇਆ 'ਚ ਰਹਿ ਗਏ ਉਹ ਆਸ ਤਾਂ ਰਹਿ ਗਏ ਉਹ ਆਸ ਦੇ ਵਿੱਚ ਤਾਂ ਰਹਿ ਗਏ ਨਾ ਬਈ ਤੇ ਉਹ ਕਹਿੰਦੇ ਭਾਈ ਤੌੜੀ ਤੇ ਨਹੀਂ ਠੀਕ ਆ ਅਗਲੀ ਵਾਰ ਖਾ ਲਈਆਂਗੇ ਜਿਹੜੀ ਐਤਕੀ ਅਗਲੀ ਵਾਰ ਖਾ ਲਈ ਉਹ ਤਾਂ ਇੱਥੇ ਰਹਿ ਗਏ ਇਹ ਕੋਈ ਫਿਕਰ ਨਹੀਂ ਕਰਾਦੀ ਗਏ ਹਾਂ ਕਹਿੰਦੇ ਇਹ ਛੱਡੇ ਗਏ ਸਭ ਹਸਨ ਨੂੰ ਦੇ ਮੂੰਹ ਨੂੰ ਕਹਿੰਦੇ ਨਾ ਆਪਣਾ ਹੀ ਦੀ ਮੇਰੀ ਛਾਨ ਨਾ ਛਪਰੀ ਔਰ ਆਂਦੀ ਗਏ ਉਜਾੜ ਜਿਹੜਾ ਕੋ ਥਾ ਉਹਦੇ ਨਾਲ ਵੀ ਕਨੈਕਸ਼ਨ ਤੋੜ ਲਿਆ ਉਹ ਬੰਦਾ ਥਾ ਹੀ ਨਹੀਂ ਕੁਝ ਜੇ ਥਾ ਫਿਰ ਤਨ ਮਨ ਤਨ ਸਭ ਸਭ ਗੁਰ ਕੋ ਰਾਂਦੇ ਗਏ ਉਜਾੜ ਤੇਰਾ ਤੁਝ ਕੋ ਸੌਂਪ ਹਾਂ ਤੇਰਾ ਤੁਝ ਕੋ ਤੇ ਕਹਿ ਲਾਗੇ ਮੇਰਾ ਉਹਨਾਂ ਕਹੋ ਇਹ ਤਾਂ ਖੜਾ ਛਡਾਓ ਨਹੀਂ ਸੁਰਤੇ ਇੱਥੇ ਰਹੂ ਅੰਤਕਾਲ ਜੇ ਮੰਦਰ ਸਿਮਰਾ ਉਜਾੜੀ ਨਹੀਂ ਰਹਦੀ ਜੇ ਉਜਾੜੀ ਹੁੰਦੀ ਫੇ ਮੰਦਰ ਕਿਉਂ ਅੰਤ ਅੰਤਕਾਲ ਜੇ ਇਸਤਰੀ ਸਮਰਾ ਉਹ ਉਹਦਾ ਹੀ ਸਮਣ ਕਰੂਗਾ ਜੇ ਯਾਰ ਜੇ ਤੌੜੀ ਧਰੀ ਹੋਈ ਹੈ ਨਾ ਤੇ ਯਾਦ ਆਉ ਤੌੜੀ ਜੇ ਧਿਆਨ ਯਾਰ ਖਾਣੇ ਸੀ ਅਜੋ ਜੀ ਆਈ ਨਹੀਂ ਪਹਿਲਾਂ ਹੀ ਹੋ ਗਿਆ ਕੰਮ ਤੌੜੀ ਜੇ ਧਿਆਨ ਰਹਿ ਗਿਆ ਤੌੜੀ ਧਿਆਨ ਰਹਿ ਗਿਆ ਨਹੀਂ ਜਾਂਦੇ ਸੀ ਹਾਂਜੀ ਇੱਕ ਗੱਲ ਹੋਰ ਕਹਿੰਦਾ ਇੱਥੇ ਬਹੁਤ ਜਿਹੜੀ ਗੱਲ ਗੁਪਤ ਸੀ ਉਹ ਕਹਿੰਦਾ ਜਿੰਨਾ ਮਰਜ਼ੀ ਇਕੱਠਾ ਕਰ ਲਵੇ ਤੌੜੀ ਚੁੱਲ੍ਹੇ ਤੇ ਰਹਿਣੇ ਖਾਸ ਉੱਤੇ ਹੋਣੀ ਹੋਈ ਨਹੀਂ ਖਾਲੀ ਹੋਣੀ ਕਿਸੇ ਤੇ ਵੀ ਮਾਇਆ ਜੋ ਸੁਖ ਨਹੀਂ ਲੈ ਹੁਣ ਸੋ ਕੇ ਇੱਕ ਬਿਰਗ ਤ੍ਰਿਸ਼ਨਾ ਦੀ ਵਾਲੀ ਚੀਜ਼ ਹੈ ਮਾਇਆ ਦਾ ਸੁਖ ਮਾਇਆ ਦਾ ਸੁਖ ਤਾਂ ਬਿਰਗ ਤ੍ਰਿਸ਼ਨਾ ਦਾ ਜਾਲ ਹੈ ਜਿਹੜਾ ਕਦੇ ਪ੍ਰਾਪਤ ਨਹੀਂ ਹੋਇਆ ਮਨ ਨੂੰ ਮਾਇਆ ਦਾ ਸੁਖ ਕਿਸੇ ਨੂੰ ਮਿਲਿਆ ਨਹੀਂ ਮਾਇਆ ਦੇ ਸੁਖ ਦੀ ਆਸ ਵਿੱਚੇ ਮਰ ਜਾਂਦਾ ਤਨ ਕਿੰਨਾ ਹੀ ਹੋਵੇ ਸਾਧਨ ਕਿੰਨੇ ਹੀ ਹੋਣ ਪਰ ਮਾਇਆ ਦੇ ਵਿੱਚ ਚਿੰਤਾ ਤਾਂ ਰਹਿੰਦੇ ਬੜੇ ਬੜੇ ਜੇ ਦੀਸੇ ਲੋਕ ਰੋਗ ਤਾਂ ਚਿੰਤਾ ਦਾ ਸੋਕਾ ਦਊਗਾ ਸੁਖ ਦੀ ਆਸ ਵਿੱਚ ਹੀ ਮਰ ਜਾਂਦਾ ਸੋ ਹੁੰਦਾ ਹੀ ਨਹੀਂ ਤੌੜੀ ਚੁੱਲ੍ਹੇ ਤੇ ਹੀ ਰਹਿਣੀ ਹੈ ਚਾਹੇ ਬਾਦਸ਼ਾਹ ਵੀ ਹੈ ਉਹਦੀ ਆਸ ਰੂ ਵੀ ਹਾਂ ਸੁਖ ਲਊਗਾ ਲਊਗਾ ਲਊਗਾ ਲਿਆ ਜਾਣਾ ਹੀ ਸੁਖੋ ਚ ਹੈ ਹੋਈ ਦੀ ਤੌੜੀ ਚ ਉਹ ਤਾਂ ਬੇਸਗਨ ਨਾਲ ਬੇਸਗਨ ਨਾਲ ਸੁਖ ਹੁੰਦਾ ਇਹ ਜਿਹੜਾ ਪੁਆਇੰਟ ਹੈ ਨਾ ਰਾਂਦੇ ਇੱਕ ਗਏ ਰਹਿ ਗਏ ਉਹ ਰਹਿ ਗਏ ਵਾਲਾ ਬਹੁਤ ਇੰਪੋਰਟੈਂਟ ਗੱਲ ਹੈ ਖਾਦੀ ਕਿਸੇ ਨਾ ਬਣੀ ਖਾਦੀ ਨਾ ਜਿਹੜੇ ਰਹਿੰਦੇ ਰਹੇ ਉਹਨਾਂ ਨੇ ਜਿਹੜਾ ਭੱਜ ਗਿਆ ਨਾ ਉਹਨੇ ਖਾਦੀ ਦੋਹਾਂ ਨੇ ਖਾਦੀ ਦੋਹਾਂ ਨੇ ਨਹੀਂ ਚਲੋ ਉਹ ਤਾਂ ਛੱਡੇ ਗਏ ਬੈਨੀਫਿਟ ਜੋ ਰਹਿ ਗਿਆ ਤੋੜਨ ਵਾਲਾ ਤੋੜਨ ਵਾਲਾ ਬੈਨੀਫਿਟ ਚ ਰਹਿ ਗਿਆ ਉਹਦੀ ਉਹਦੀ ਸੁਰਤ ਨਹੀਂ ਰਹੀ ਉੱਥੇ ਵੱਡੀ ਗੱਲ ਆ ਹੈ ਜਿਹਨੇ ਭੱਜਦੀ ਤੋੜੀ ਉਹ ਫਾਇਦੇ 'ਚ ਰਿਹਾ ਨਹੀਂ ਤਾਂ ਅਗਲੇ ਜਨਮ 'ਚ ਫੇਰ ਆ ਕੇ ਉਹੀ ਉੱਥੇ ਗਿੱਦੜ ਆਊਗਾ ਊਟ ਆਊਗਾ ਊਟ ਉੱਥੇ ਜਗਾਲੀ ਕਰੂਗਾ ਬੈਠਾ ਗੱਦਰ ਦੇਖ ਰਹਾ ਵੀ ਊਂਟ ਦਾ ਬੁੱਲ ਗਿਰੂਗਾ ਤਾਂ ਮੈਂ ਖਾਊਂਗਾ ਸ਼ਾਮ ਤੱਕ ਊਂਟ ਉੱਥੇ ਬੈਠਾ ਰਹੂ ਪੱਠੇ ਖਾਂਦਾ ਰਹੂ ਜਗਾਲੀ ਕਰਦਾ ਰਹੂ ਬੋਲੋ ਤਾਂ ਗਿਰਨਾ ਨਹੀਂ ਗੱਦਰ ਨੇ ਸ਼ਾਮ ਨੂੰ ਫੇਰ ਚਲਾ ਜਾਣਾ ਦੂਏ ਦਿਨ ਫੇਰ ਇਹੀ ਕੰਮ ਹਰ ਜੀਵਨ 'ਚ ਇਹੀ ਕੰਮ ਰਹਿਣਾ ਊਂਟ ਦਾ ਬੁੱਲ ਗਿਰਨਾ ਨਹੀਂ ਗੱਦਰ ਨੇ ਭੁੱਖਾ ਹੀ ਰਹਿਣਾ ਇਹ ਰਾਂਤੀ ਗਏ ਉਜਾੜ ਇਹਨੂੰ ਜਿਹੜੇ ਨੇ ਨਿਰਮਲੇ ਸੰਤ ਉਹਨਾਂ ਨੇ ਗਿੱਦੜ ਨੂੰ ਅਰ ਉੜ ਦੇ ਬੁੱਲ ਨਾਲ ਜੋੜਿਆ ਹੋਇਆ ਸੀ ਉੜਦਾ ਦਾ ਬੁੱਲ ਥੱਲੇ ਨੂੰ ਡਿਆ ਹੋਇਆ ਹੁੰਦਾ ਹੁੰਦਾ ਨਾ ਉਹ ਕਹਿੰਦਾ ਟੁੱਟਿਆ ਟੁੱਟਿਆ ਹੈ ਵੀਰੇ ਡਿੱਗ ਪੈਣਾ ਮੈਂ ਖਾ ਲੈਣਾ ਉਹ ਹੋਰ ਕੁਝ ਨਹੀਂ ਕਰਦਾ ਉਹ ਨਗਾ ਰੱਖਦਾ ਵੀ ਆਪਣੇ ਜੋਗਾ ਉਹ ਛਿੱਕੇ ਉੱਪਰ ਦੇਖ ਭਾਈ ਘਰਾਂ ਦੇ ਰਹਿ ਗਏ ਪਰ ਰੋਜ਼ ਰਹਿ ਜਾਣਾ ਨੇ ਹਰ ਜਨਮ 'ਚ ਇਹੀ ਕੁਝ ਹੋਣਾ ਨਾ ਉਹਨੇ ਖਾਣੀ ਆ ਨਾ ਉਹਨੇ ਖਾਣੀ ਆ ਖਾ ਦੋਹਾਂ ਤੇ ਨਹੀਂ ਹੋਣੀ ਬਸ ਰੀਤਾ ਸਮਝ ਆ ਗਈ ਉਹਨੂੰ ਸਮਝ ਆ ਗਈ ਕਿ ਹਰੇਕ ਜਨਮ 'ਚ ਇਹੀ ਹੁੰਦਾ ਜਿੰਨਾ ਚਿਰ ਪਿਛਲੇ ਜਨਮਾਂ ਦੀ ਤੁਹਾਨੂੰ ਸਮਝ ਨਹੀਂ ਆਉਂਦੀ ਉਹਨਾਂ ਚਿਰ ਨਹੀਂ ਛੱਡਦਾ ਜਨਮ ਦੇ ਵਿੱਚ ਉਹ ਕੁਝ ਕਰਦਾ ਜਿੰਨਾ ਚਿਰ ਪਿੱਛੇ ਲੜੀ ਨਹੀਂ ਨਾ ਜੁੜਦੀ ਪਿਛਲੇ ਜਨਮਾਂ ਨਾਲ ਪਿਛਲੇ ਜਨਮਾਂ ਦੀ ਗੱਲ ਨੂੰ ਜੋ ਗੁਰਬਾਣੀ ਕਹਦੇ ਉਹਨੂੰ ਯਕੀਨ ਉਹਦੇ ਤੇ ਨਹੀਂ ਆਉਂਦਾ ਜਿਹੜੇ ਲੋਕਾਂ ਦਾ ਉਹਨਾਂ ਤੇ ਨਹੀਂ ਉਹ ਕਦੇ ਗੁਰਬਾਣੀ ਜੁੜੀ ਬਣ ਸਕਦੇ ਜਿੰਨੇ ਵਿਦਵਾਨ ਨੇ ਲੜੀ ਨੇ ਕਦੇ ਪਿਛ ਤਾਂ ਉਹ ਉਹ ਸਾਫ਼ ਕਰਕੇ ਸਮਾਂ ਚੰਗਾ ਹੋ ਗਿਆ ਕਿ ਜਨਮ ਦੁਬਾਰਾ ਹੁੰਦਾ ਨਹੀਂ ਸਾਨੂੰ ਸਾਬਤ ਕਰਨਾ ਸਗਾਲਾ ਵੀ ਇਹਨਾਂ ਨੂੰ ਅਸਰ ਹੋ ਹੀ ਨਹੀਂ ਸਕਦਾ ਗੁਰਬਾਣੀ ਦਾ ਉਹਨਾਂ ਨੇ ਪਤਾ ਕੀ ਮਾਰਨਾ ਪਿੱਛੋਂ ਜਿਹੜੇ ਬੰਦੇ ਨੂੰ ਪਿਛਲੇ ਜਨਮ ਦਾ ਵਿਸ਼ਵਾਸ ਨਹੀਂ ਹੈ ਉਹ ਤਾਂ ਗੁਰਬਾਣੀ ਦਾ ਅਸਰ ਨਹੀਂ ਹੋ ਸਕਦਾ ਕਾਸ ਨੂੰ ਗੁਰਬਾਣੀ ਪੜ੍ਹਨੀ ਹੈ ਬਈ ਜਾਂ ਜਿਹੜਾ ਮਰ ਗਿਆ ਉਹਨੇ ਵਾਪਸ ਨਹੀਂ ਆਉਣਾ ਕਿਉਂ ਫਿਰ ਕੋਈ ਧਾਰਮਿਕ ਬਣੂ ਡਗਾਇਤ ਕਿਉਂ ਨਹੀਂ ਬਣੂ ਚੋਰ ਕਿਉਂ ਨਹੀਂ ਬਣੂ ਚੰਗਾ ਕਿਉਂ ਬਣੂ ਦੋਏ ਮਰ ਗਏ ਦੁਬਾਰਾ ਜਨਮ ਹੋਣਾ ਹੀ ਨਹੀਂ ਇੱਕ ਜੇਲ੍ਹ 'ਚ ਜਾਂਦਾ ਹੈ ਇੱਕ ਅਫਸਰ ਬਣਦਾ ਹੈ ਜੇਲ੍ਹ ਦੇ ਵਿੱਚ ਹੀ ਇੱਕ ਕੈਦੀ ਹੈ ਇੱਕ ਅਫਸਰ ਹੈ ਕਮ ਸੇ ਕਮ ਐਨੀ ਗੱਲ ਤਾਂ ਗੁਰ ਦੂਏ ਕਰਦੇ ਨੇ ਐਨੀ ਗੱਲ ਤਾਂ ਹਿੰਦੂ ਮਤ ਵੀ ਕਰਦਾ ਹੈ ਸੁਰਗਾ ਨਰਕ ਦੀ ਗੱਲ ਤਾਂ ਹਿੰਦੂ ਮਤ ਹੈ ਇਸਲਾਮ ਵੀ ਕਰਦਾ ਹੈ ਜੇ ਤੁਸੀਂ ਚੰਗੇ ਕੰਮ ਕਰੋਗੇ ਮੁਕਤੀ ਨਹੀਂ ਹੋਊਗੀ ਤਾਂ ਇੱਥੇ ਤੁਸੀਂ ਅਫਸਰ ਬਣੋਗੇ ਜੇਲ੍ਹ 'ਚ ਜਿਵੇਂ ਜੇਲ੍ਹ 'ਚ ਅਫਸਰ ਹੈ ਹੈ ਦੋਏ ਜੇਲ੍ਹ 'ਚ ਇੱਕ ਅਫਸਰ ਹੈ ਕੈਦੀ ਹੈ ਦੋਹਾਂ ਦੀ ਡਿਊਟੀ ਦਾ ਫਰਕ ਹੈ ਜਿਹੜੇ ਅਫਸਰ ਨੇ ਉਹ ਸੁਰਗ 'ਚ ਨੇ ਜਿਹੜੇ ਕੈਦੀ ਨੇ ਉਹ ਨਰਕ 'ਚ ਨੇ ਹੈ ਕੋ ਜਗ੍ਹਾ ਚਾਹੇ ਇੰਨਾ ਦਾ ਫਰਕ ਉਹ ਵੀ ਕਰਦਾ ਦੂਏ ਜਨਮ 'ਚ ਜਿਹੜਾ ਦੂਏ ਜਨਮ ਨੂੰ ਨਹੀਂ ਬੰਦਾ ਤਾਂ ਫਿਰ ਧਰਮ ਧਾਰਨ ਕਾ ਸ਼ੁਰੂ ਕਰ ਕਿਤੇ ਮਤਲਬ ਨਹੀਂ ਕੋਈ ਰਹਿ ਗਿਆ ਬਿਲਕੁਲ ਸਾਬਤ ਕਰਨਾ ਆਸਾਨ ਹੈ ਕਿ ਬੰਦੇ ਧਰਮ ਕਰੀ ਔਰ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੋ ਹੀ ਨਹੀਂ ਸਕਦਾ ਕਦੇ ਉਹ ਆਪੇ ਮੰਨੀ ਜਾਂਦੇ ਨੇ ਉਹ ਤਾਂ ਆਪ ਹੀ ਮੰਨੀ ਜਾਂਦੇ ਨੇ ਜਦ ਬੁੱਧ ਪ੍ਰਸ਼ਟ ਹੁੰਦੇ ਉਹਨੂੰ ਪਤਾ ਨਹੀਂ ਹੁੰਦਾ ਮੈਂ ਕੀ ਕਹਿ ਰਿਹਾ ਜਿਨ੍ਹਾਂ ਦੀ ਬੁੱਧ ਭ੍ਰਸ਼ਟ ਨੂੰ ਨਹੀਂ ਪਤਾ ਵੀ ਸਾਡੇ ਤੇ ਕੀ ਕੇਸ ਬਣ ਰਿਹਾ ਆਦਮੀ ਬਿਆਨ ਦੇਈ ਜਾਂਦਾ ਨਾਰਕੋਟਿਕ ਟੈਸਟ ਉਹਨੂੰ ਕੀ ਪਤਾ ਉਦੋਂ ਵੀ ਮੇਰੇ ਤੇ ਕੀ ਕੇਸ ਹੈ ਉਹਨੂੰ ਇਹ ਭੁੱਲਿਆ ਹੋਇਆ ਵੀ ਮੈਨੂੰ ਫਾਂਸੀ ਦੀ ਸਜ਼ਾ ਹੋਣੀ ਹੈ ਮੇਰੇ ਬਿਆਨਾਂ ਤੋਂ ਉਹਨੂੰ ਪਤਾ ਹੁੰਦਾ ਉਹਦਾ ਬੇਹੋਸ਼ੀ 'ਚ ਬੋਲ ਰਿਹਾ ਆਪਣੀ ਉਹਦਾ ਨਹੀਂ ਪਾਗਲ ਹੋਇਆ ਨੇ ਇਹ ਜਾਂ ਬੋਲਦੇ ਨੇ ਜਿਹੜੇ ਨਹੀਂ ਪਾਗਲ ਹੋ ਗਿਆ ਆਦਮੀ ਬੋਲਦਾ ਉਹਨੂੰ ਨਹੀਂ ਪਤਾ ਹੁੰਦਾ ਮੈਂ ਕੀ ਬੋਲਦਾ ਹਾਂਜੀ